ਬੁੱਢਾ ਗੋਰਾ ਵੇ ਸਮੰਦਾਰਾ ਮੋਤੀ ਡਾਰਾ ਹੈ ਗੋੜ ਆਇਆ ਰੇ ਇਹਨੇ ਗੋੜ ਬੁਰੇ ਗਿੜਦ ਨੇ ਵਾਇਆ ਜਾ ਜਾਦੂੜਾ ਜਿਲਾ ਮੈਂ ਕਰਿਆ ਥੜੀਆਂ ਨਾਲ ਲਿਸਮਣੀ ਦੇ avisei bomba, ai, ah. ah! ਰਸਣੀ ਦਾ ਗੋੜ ਪਟਣਾਇਓ ਜਾਟਿਓ ਸੰਧੀ ਦਾ ਛੜਾ ਸੰਦਾ ਤੂੰ ਕਲਾਣੋ ਬਾਦ ਬੁੱਧੀ ਕੋਲੂ ਬੁਰਾ ਗਿੜ ਦਿਨ ਭਇਆ ਇਸੜਾ ਗੋੜਾ ਉਬਾ ਨਿਮਲੀ ਨਾਡਰੀ ਤੇ ਰਾਜਾ ਦੀ ਕਰਗਾ ਮੰਨ ਦਿਲ ਬੋਲੀ ਬਾਜ ਹੰਸ ਗਾਵੋ ਕੂ ਕੂ ਵਰਣਾ ਹੈ ਸਾਨਾ ਕਿ ਬਿਰਿਆ ਦੁੰਦਾ ਛੜਲੇ ਪੜੇ ਤੇ ਮਾਤ ਰਹੀ ਜ਼ਾਨੇ ਜਗਾ ਦੜ ਵੀੜਨ ਲਾਵਾ ਇਨੇ ਕੋੜੂ ਬੁਰਾ ਗਿੜਦ ਨਿਵਾਇਆ ਹੋ 라라라가 찬다지로 지노라 Sandara Padario Iro. ando ave kolu bura gidi ਗੱਲਾਂ ਰਫਦ ਰਹਿ ਗਏ துவங்கடா ஈஷா தழுவிடரி நிஜகரே நேனோரி நிந்தளா பயா ਰਮਲਾ ਬਰਗੂ ਵਾਇਆ ਕੋੜੂ ਮਿੰਡ ਮੇ ਬਾਜਾ ਵੇਰਾ ਢਿੰਗੜੀਆਂ ਢਿੰਗੜੀਆਂ ਚੰਗੀ ਢੋਲੇ ਪਿੰਡ ਮੇ ਬਾਜ਼ਾ ਹੈ ਅਮਲਾ ਰੇ ਰਮਲਾ ਬਰਗੂ ਬਾਯੋ ਬਾਬਾ ਮੁੰਦਰੀ ਮੁੰਦਰੀ ਵਾਦਾਂ ਪੜ ਕੀ ਦਲ Saliamo! Yeah. ਮੰਨਗਾ ਸਕਦੀ ਰਾ ਕੂ ਕੂ ਆਇਆ ਸਕਦੀ ਕਾਲੇ ਮੀ ਕਰ ਗਈ ਮਾਰੂ ਮੁਖੜਾ ਰਾ ਵਾਹ ਕੋਈ ਦਰਦ ਮੈਂ ਜ਼ਲਮੀ ਹੋਵੇ ਰਾਣੀ ਜ਼ਾਇਆ ਰਹਿ ਗੱਡੇ ਵਾੜੇ ਦੁਰਗਾ ਦੇਵਲ ਸਾਰਣੀ ਰਹਿ ਗੜਵਾੜੇ ਗਾਏ ਜਗ ਜਗਤੀ ਵਾਲ ਬਿਆ ਦੇਵ ਹੈ ਨਿੰਦਵਾ ਹੁਰਜ ਨਾ બાજે થળીઓનો દુશ્મણી બે હું મૂલ રહ્યો રે નો નોમિનાય ઓ દર વાળ చేజా జీతంలా చారు ఉందా సరే అప్పడవాడా ఈజా నువ్వదిరే తినే సోన షాట్ పవరా ಚಾರು ದೇಶ ತಂದಡೋ ಲವ್ ಲಾಯಿಣೆ ಮುರಿದಿರುವಾಳಿ ਰਾਜ਼ੀ ਨੇ ਗਜਾ ਬਰਬਰ ਰਮੋ ਲਾਇਨ ਪੀਟਾਂ ਵਾਲਾ ਕੋਲੂ ਪੂਰਾ ਗਿੜਦੀ ਕੋਲੇ ਜਿਹੜੇ ਬੰਦਰੇ ਮੈਂ ਮੰਨ ਵਾਇਆ ਹੋ ಆಗದಳಿ ಬಿಡೋ ಕೊಡುಬುರ ಗಿಡದಿ ವಯ ਵਾਲ ਹੈ ਗਾਇਓ ਮੇ ਧੜੂਗਾ ਸ਼ੁਰੂਤ ਵਾਲਾ ਈਸ਼ਾ காளி காபரி பாயார் அப்பாசுங்க பரநாளா பரநாளா சகதிரா ஊத்திரா கங்காதளி நே ਸ਼ਕਤਿਰੇ ਬੂਟਿਓ ਪੁਰਜਲ ਵਾਲਾ ਰਗਦਿਰੇ ਕਾਲੂੜੀ ਰੇ ਉਤਰੇ ਮਾਮੇ ਦੀ ਸੁਰਿਓ ਵਾਲਾ ਸਮੇ ਲਿਲਾੜਾ ਤਲਸੂ ਪਦਮ ਰਦੇਲਡਾ ਸ਼ਗਦੀ ਰਹਿ ਕੂ ਕੂ ਪਦਮ ਰਸਾ ਮੈਂ ਲਿਲਾੜਾ ਸ਼ਗਦੀ ਹੈ ਟਿਕੋ ਵਾਇਆ ਹੋ ਸ਼ਗਦੀ ਕਾਲੂੜੀ ਐ ਨੇ ਚਾਰੋਂ ਪਗਲਾਂ ਨੇ ਵਰੀ ਟਾਂਗੇ ਜੋ ਹੈ ਸ਼ਕਤੀ ਚਮਰੀ ਜਾਣੇ ਇੰਦਵਾ ਉਰਜਾ ਚੱਲਣ ਬਾਦੀ ਹੈ ਤੈਰੂੜੀ ਬੇ Rebbe Shonaro Iza. ਸਾਧ ਮੰਡਰੇ ਪੀਤਲਿਓ ਬੇਲਾ ਮਿਸ਼ਰੂ ਨੇ ਕਰ ਦਿਓ ਲੱਲਾ ਖਾਂ ਤੇ ਦੇ ਦੇ ਜੁਗਰਾਈ ਓ ਸਾਡੀਆਂ ਕੋਲ ਲਾਲੂੜੀ ਲੈ ਰਤੀਓ ਸੋਣੀ ਲੈ ਗੋ ਮਾਨਕ ਬਿਦਲਈ ਸੋਹਣੇ ਮਿਲ ਗੋ ਪਹੁੰਚੂ ਘੋੜਾ ਸ਼ਾਮਲ ਮਾਲੋ ਹੋ ਸਾਹਾ ਏ ਘੋੜਾ ਰਮਦਾ ਗਿਲਦਾ ਗਿਆ ਮਨ ਕੇ ਬਿਜਲੇ ਸੋਗੇ ਸੋਣੀ ਮਾਰੋ ਲੈ ਗੋਰੇ ਰਤੀਓ कर लो छोड़ मिया हिंदवा उर्द सदलो नी कीर्तियों जिलरिया मंजली ਨਹੀਂ ਤਨ ਮੈਂ ਵਾਇਆ ਹੋ ਆਂਗੜੇ ਪਾਲਾ ਰਾਜੋ ਫੇਰੀ ਓ ਸ਼੍ਰੀ ਓ ਬਾਗੋਈ ਜਾ ਬਿਜਲੀ ਸਾਰੇ ਹੈਗਾ ਪਾਲ ਰਾਜੋ ਬਣ ਗੋ ਪੂਨ ਮਰੋ ਪੂਰੋ ਭਾਈ 洗澡。 ਸਜਿਆ ਪਹੁੰਚੂ ਸ਼ਾਮਲਾ ਵਾਲ ਸੜਿਆ ਕੀਰਤਿਓ ਜਿਲ ਰੇ ਮੰਦਲੀ ਰਾ মেরা পদিনা সালাদি সরাঙিলে অসুখ নিয়ে ਗੋੜਾ ਜੇਲ ਵਾਂ ਪਾਣੀ ਕਿਤਿਆਂ ਆਰੀ ਨਹੀਂ ਸੀ ਜ਼ਾਇਲਾ ਖਿੱਚੀਆਂ ਰਿਆ ਨੇ ਬੋਲ ਬਿਜੜੀ ਸ਼ਾਰੇ ਬਾਲਾ ਰੇ ਉਜਿਆੜੇ ਵੇ ਗੋਪੀ ਪੀਲੋ ਡੋਪਰੇ कुकड़ det var ni så så där i dat mi och det Yaga razodi divi uda zasudari zazmi hoda કરણી વાળા કેવલ ચારણી સાજે કરણી માતારી છે ભાવેજી ગઢ વાજે ખુશી હર રાહે

கொடுடாரசே 别给咱说的，咱得有什么 ਦਾ ਯਾਈ ਜਾਏ ਬਾਬ ਜੀ ਮੈਂ ਫੜੇਗਾ ਆਪਣੀ ਮੈਂ ਦਾੜਾ ਆਇਆ ਦਾ de Cateliza. ਗਜ਼ਲੀ ਜ਼ਰਣੀ ਦੇ ਵੇ ਬਾਸ਼ੀ ਮੁੰਡੇ ਸਰਾਵੇ ਕੇ ਦੋ ਕਰ ਦੇ ਲਾ ਸਰ ਬਪਨ ਕੋਡੀ ਆਏ ਲੈਣੀ ਉਹਨੇ ਧੀਰੇ ਧੀਰੇ ਰੀ ਧੀਰੇ ਭਾਈ ਦਿਰ ਰਡੜਨ ਦੀ ਵਾਇਆ ਹੋ ਬ੍ਰਾਹਮਣ ਲੋ ਹੈ ਖਰੀ ਖਬਰ ਮਾਰੋ ਕੋੜੂਰੀ ਜ਼ਗੀਰੀ ਰੋਈ ਗਾਵੇ ਮੋ ਵਜ਼ੂਰੇ ਪਾਬੂਰੋ ਖੋਨੇ

আমাদের বারে খুদই সানাজে মুন্ডামু বলো সাড়ে নেশে মুকুড়ারে সবার থানা জুটাই যা મારા મુકડ્યા સવાલ જૂટા ની પાલ રાજી ડેરો કર્યો સિલરી ਗਿਆ ਸੂਰੋਂ ਲਈ ਸੀ ਫਜ਼ਾ ਬਲਦਾ ਆ ਗੜਵਾੜੇ ਗੋਲੂ ਪਰਗਣ ਦੀ ਮੋਟੀ ਕਿਰਪਾ ਏ ਦੁਰਗਾਵੇ ਗਿਰੇ ਮੰਡੇ ਗਾਡੋ ਓੜੀ ਉਸੇ ਕਨਕਾਲੀ ਜ਼ਾ ਕੁੜਰੇ ਲਾਕੀ ਵਾਇਆ ਵੇ ਮਾਲੀ ਓਡੇ ਨੀ ਦਿਕੜੀ ਰੋਈ ਸੀ ਰੇ சொன்னார் எளியா கதை ஒரு மணி அளவாயா like as I ਦੁਰਗਾ ਦੁਰੇਗਾ ਰੇ ਕਾਂਸਾ ਕਾਂਕਣਾ ਬੁਗਸਾਂ ਵਾਇਆ ਹੋ